ਦੋਹਰਾ ਦੌਲਾ ਕੀ ਗੁਜਰਾਤ ਮੈਂ ਬਸਤ ਸੋ ਲੋਕ ਅਪਾਰ ਚਾਰ ਬਰਨ ਤੇ ਠਾਂ ਰਹੈ ਊਚ ਸਰਦਾਰ ਚੌਪਈ ਮਤੀ ਲਾਹੌਰ ਤਹਾਂ ਤ੍ਰਿਏ ਸੁਨੀ ਛਤਰਾਨੀ ਬੁੱਧ ਬਹੁ ਵਿਦ ਗੁਨੀ ਏਕ ਪੁਰਖ ਤਵ ਤਾਹੇ ਵਰਤ ਭਇਓ ਅਨਕ ਭਾਂਤ ਕੇ ਭੋਗ ਕਰਤ ਭਇਓ ਤੇ ਵੋ ਛਾੜ ਪਿਤਾ ਗ੍ਰਹਿ ਆਇਓ ਔਰ ਠੌਰ ਕਹ ਆਪ ਸਿਧਾਇਓ ਮਲਕ ਨਾਮ ਤੇ ਕੇ ਕਰ ਰਹਾ ਕੇਲ ਕਰਨ ਤਾ ਸੋ ਤ੍ਰਿਏ ਜਹਾ ਅੜਿਲ ਭਾਂਤ ਭਾਂਤ ਤਾਸੋ ਤ੍ਰੀ ਭੋਗ ਕਮਾਇਓ ਲਪਟ ਲਪਟ ਤੇ ਸਾਥ ਅਦਿਕ ਸੁਖ ਪਾਇਓ ਜਬ ਤੇ ਰਹਾ ਅਧਾਨ ਤਬੈ ਤ੍ਰੀ ਯੋ ਕੀਓ ਹੋ ਜਹਾਂ ਤੋ ਤੇ ਨਾ ਤਹੀ ਕੋ ਮਗ ਲਿਓ ਚਉਪਈ ਬਿਨ ਪੀਏ ਮੈਂ ਅਤਿ ਹੀ ਦੁਖ ਪਾਇਓ ਤਾਂ ਤੇ ਮੋਰ ਤਨ ਅਦਿਕ ਬੁਲਾਇਓ ਬਿਨ ਪੁੱਛੇ ਤਾਂ ਤੇ ਮੈਂ ਆਈ ਤੁਮ ਬਿਨ ਮੋਹ ਤੇ ਰਹਿਓ ਨਾ ਜਾਈ ਆਏ ਪਤਿ ਅਤ ਸੁਖ ਪਾਇਓ ਬਾਂਸ ਤਾ ਸੋ ਲੁਟਾਇਓ ਤਬ ਤਾਸੋ ਐਸੇ ਤਿਨ ਕਹਾ ਤੋਹੇ ਤੇ ਗਰਭਨਾਥ ਮੋਹਿ ਰਹਾ ਤੁਮਰੇ ਪੀ ਪ੍ਰੇਮ ਮੈਂ ਪਾਗੀ ਇਸ਼ਕ ਤਿਹਾਰੇ ਸੋ ਅਨੁਰਾਗੀ ਤੇ ਠਾਮ ਹੋ ਤੇ ਰਹਾ ਨਾ ਗਇਓ ਤਾਤੇ ਧੂਰ ਮਿਲਨ ਪਥ ਲਇਓ ਅਬ ਜੋ ਕਹੋ ਕਰੋ ਮੈਂ ਸੋਈ ਮਹਾਰਾਜ ਕਹ ਜੀਏ ਸੁਖ ਹੋਈ ਕਾੜ ਕਿਰਪਾਉਣ ਚਾਹੋ ਤੋ ਮਾਰੋ ਆਪਨ ਤੇ ਮੋਇ ਜੁਦਾ ਨਾ ਡਾਰੋ ਯਹ ਜੜ ਬਚਨ ਸੁਣਤ ਹਰ ਖਇਓ ਭੇਦ ਅਪੇਵ ਨਾ ਪਾਵਤ ਭਇਓ ਯਾ का ਹਮ ਤੇਰਾ रहा ਮਨ ਮੈਂ ਐਸੇ ऐसे किया परमाना ਦੋਹਰਾ ਨਵ ਮਾਸਨ ਬੀਤੇ ਸੁਤਾ ਜੰਤ ਪਈ ਤ੍ਰਿਏ ਸੋਏ ਜੜ ਆਪਣੀ ਦੋਹਿਤਾ ਲਖੀ ਭੇਦ ਨਾ ਪਾਇਓ ਕੋਏ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 255 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ ਚੌਪਈ ਪਨੀਤ ਏਕ ਨਿਰਵਤ ਕੀ ਧਾਰਾ ਚਿੱਤਰ ਮੰਜਰੀ ਰੂਪ ਅਪਾਰਾ ਕਾਨ ਨ ਸੁਣੀ ਨਾ ਆਖਨ ਹੇਰੀ ਜੈਸੀ ਪ੍ਰਭਾ ਕਰ ਤਿਹ ਕੇਰੀ ਅਕਟ ਸਿੰਘ ਤੇ ਠਾਕੋ ਰਾਜਾ ਜਾ ਸਮ ਔਰ ਨ ਬਿਦਨਾ ਸਾਜਾ ਵਾਕੀ ਪ੍ਰਭਾ ਵਹੀ ਕਾ ਸੋਹੀ ਲਖ ਦੁਦ ਸੁਰੀ ਆਸਰੀ ਮੋਹੀ ਦੋਹਰਾ ਨਰੀ ਨਾਗਨੀ ਕਿੰਨਰਨੀ ਸੁਰੀ ਆਸਰੀ ਵਾਰੇ ਅਧਿਕ ਰੂਪ ਤਿਹਰਾਏ ਕੋ ਅਟਕਦ ਭਈ ਨਿਹਾਰ ਚਉਪਈ ਆ ਖੇਟ ਸੋ ਕੋ ਅਤਿ ਹਿਤ ਰਾਜ ਸਾਜ ਬੈ ਰਾਖਦ ਨਹਿ ਚਿਤ ਜਾਤ ਤੋ ਬਨ ਮ੍ਰਿਗ ਉਠ ਧਾਵਾ ਤਾ ਪਾਛੇ ਤਿਨ ਤੁਰੈ ਤਵਾਵਾ ਜਾਤ ਜਾਤ ਜੋਜਨ ਬਹੁ ਗਇਓ ਪਾਛਾ ਤਜਤ ਨਾ ਮ੍ਰਿਗ ਨਿਰਪ ਭਇਓ ਮਹਾ ਗਹਿਰ ਬਨਤਾ ਹੈ ਇਕ ਲਾਹ ਘੋਰ ਭਿਆਨਕ ਜਾਤ ਨਾ ਕਹਾ ਸਾਲ ਤਮਾਲ ਜਹਾਂ ਦ੍ਰਮ ਭਾਰੇ ਨਿੰਬੂ ਕਦਪ ਸੋ ਬਟ ਜਟਿਆਰੇ ਨਾਰੰਜੀ ਮੀਠਾ ਬਹੁ ਲਗੇ ਵਿਵਿਧ ਪ੍ਰਕਾਰ ਰਸਨ ਸੋ ਉਪਗੇ ਪੀਪਰ ਪਾਰ ਖਜੂਰੈ ਜਹਾਂ ਸੇਵ ਅਨਸਾਰ ਸਿਰਾਰੀ ਤਹਾਂ ਜੁਗਲ ਜਾਮ ਨੂੰ ਜਹਾਂ ਬਿਰਾਜੈ ਨਰੀਅਰ ਨਾਰ ਨਾਰੰਗੀ ਰਾਜੈ ਹੋਰਾ ਨਰਗਸ ਔਰ ਗੁਲਾਬ ਕੇ ਫੂਲ ਫੁੱਲੇ ਦੇ ਠੌਰ ਨੰਦਨ ਬਣ ਸੋ ਨਿਰਖੀਐ ਜਾ ਸਮ ਕਹੂ ਨਾ ਔਰ ਚਉਪਈ ਸਰਤਾ ਬਹੁਤ ਬਾਤ ਜਿਹ ਬਾਨ ਮੈਂ ਝਰਨਾ ਚਲਤ ਲਗਤ ਸੁਖ ਮਨ ਮੈਂ ਸ਼ੋਭਾ ਅਧਿਕ ਨਾ ਬਰਨੀ ਜਾਵੈ ਨਿਰਖੇ ਹੀ ਆਪਾ ਬਨ ਆਵੈ ਤਾਹੀ ਜਾਤ ਭਇਆ ਸੋ ਰਾਈ ਜਾ ਕੀ ਪ੍ਰਭਾ ਨਾ ਬਰਨੀ ਜਾਈ ਮਰਤ ਭਇਓ ਮ੍ਰਿਗਹਿ ਲੈ ਤਾਂ ਦੇਵ ਦੈ ਜਾ ਨਿਰਖਤ ਜਾਨ ਦੋਹਰਾ ਦੇਵ ਦਾਨਵਨ ਕੀ ਸੁਤਾ ਜਿਹ ਬਨ ਸੇਵਤ ਨਿਤਿ ਸਦਾ ਬਸਾਇਓ ਰਾਖੀ ਤਾਹੇ ਚਿਤ ਜਿਉ ਚਉ ਚਉਪਈ ਜਛ ਗੰਦਰਬੀ ਆਤਿ ਉਨ ਮਦਾ ਸੇਵਤ ਹੈ ਤਿਹ ਬਨ ਕੋ ਸਦਾ ਨਰੀ ਨਾਗਨੀ ਕਉ ਚਿਤ ਲਿਆਵੈ ਨਟੀ ਨਿਰਤਕਾ ਕੌਣ ਗਿਨਾਵੈ ਦੋਰਾ ਤਿਨ ਕੀ ਦੁੱਤ ਤਿਨ ਹੀ ਬਨੀ ਕੋ ਕਬ ਸਖਤ ਬਤਾਏ ਲਖੇ ਲਗਨ ਲਾਗੀ ਰਹੈ ਪਲਕ ਨਾ ਜੋਰੀ ਜਾਏ ਚਉਪਈ ਰਾਜ ਕੁਵਰ ਤਿਨ ਕੋ ਜਬ ਲਹਾ ਮਨ ਮੈਂ ਅਤਹ ਬਿਸਮ ਵੈ ਰਹਾ ਚਿਤ ਭਰ ਚੌਬ ਢੀਠ ਜੋਰੀ ਜਨਕ ਚੰਦਰ ਕੇ ਸਾਚ ਕੋਰੀ ਦੁਹਰਾ ਯਾ ਰਾਜਾ ਕੋ ਰੂਪ ਲਖ ਅਟਕ ਰਹੀ ਵੈ ਪਾਲ ਲਲਨਾ ਕੇ ਲੋਇਨ ਨਿਰਖ ਸਭ ਹੀ ਭਈ ਗੁਲਾਲ ਚੌਪਈ ਅਟਕਤ ਪਈ ਲਾਲ ਲਖ ਬਾਲਾ ਜੈਸੇ ਮਨ ਲਾਲਨ ਕੀ ਮਾਲਾ ਕਹੋ ਚਾਹਤ ਕਛ ਤਉ ਲਜਾਵੇ ਚਲ ਚਲ ਧੀਰ ਕੁਾਰ ਕੇ ਆਵੇ ਕਹਿ ਕੁਰਬਾਨ ਲੱਲਾ ਮੰਡਾਰੈ ਭੂਖਣ ਚੀਰ ਪਟੰਬਰ ਵਾਰੈ ਫੂਲ ਪਾਨ ਕੋ ਲੈ ਆਵੈ ਪਾਂਤ ਪਾਂਤ ਸੋ ਕੀਰਤਨ ਗਾਵੈ ਦੁਹਰਾ ਨਿਰਖ ਨਿਰਵਿਤ ਕੀ ਆਤ ਪ੍ਰਭਾ ਰੀਜ ਰਹੀ ਸਭ ਨਾਰੇ ਭੂਖਣ ਚੀਰ ਪਟੰਬਰ ਸਭ ਦੇ ਛਿਨਕ ਮਹਿਵਾਰ ਜਨ ਕੁਰੰਗਨ ਨਾਦ ਤੁਨ ਰੀਦ ਰਹੀ ਸੁਨ ਕਾਨ ਤਿਉ ਅਵਲਾ ਬੇਧੀ ਸਕਲ ਬਧੀ ਵਿਰਾਹ ਕੇ ਬਾਨਮ ਸਭ ਰੀਧੀ ਲਖ ਰਾਏ ਛਵ ਦਿੱਤਿਆ ਦਿੱਤ ਕੁਮਾਰੀ ਕਿੰਦਰਨ ਜਛ ਭੁਜੰਗ ਜਾ ਮੋਹਿ ਰਹੀ ਸਭ ਨਾਰੇ ਚਉਬਈ ਸਭ ਅਬਲਾਹੇ ਭਾਂਤ ਵਿਚਾਰੈ ਜੋਰ ਡੀਠ ਨਿਪੂਰ ਨਿਹਾਰੈ ਕਹਿ ਹਮ ਆਜ ਇਹੀ ਕਹ ਬਰ ਹੈ ਨਾ ਤਰ ਇਹੀ ਛੇਤਰ ਪਰ ਮਰ ਹੈ ਕਹਤ ਦੈਤ ਜਾ ਹਮ ਹੀ ਬਰ ਹੈ ਦੇਵ ਸੁਤਾ ਭਾਖੈ ਹਮ ਕਰ ਹੈ ਜਛ ਕਿੰਨਰ ਜਾ ਕਹਿ ਹਮ ਲੈ ਹੈ ਨਾ ਤਰ ਪੀ ਕਾਰਨ ਜੀ ਦੈ ਹੈ ਦੋਰਾ ਜਛ ਗੰਦਰਵੀ ਕਿੰਨਰਨੀ ਲਖ ਛਬ ਗਈ ਵਿਕਾਇ ਸੁਰੀ ਆਸਰੀ ਨਾਗਨੀ ਨੈਨਨ ਰਹੀ ਲਗਾਏ ਚੌਬਈ ਏਕ ਤ੍ਰਿਏ ਰੂਪ ਵਿਸ਼ਨ ਕੋ ਤਰਾਏ ਏਕਨ ਰੂਪ ਬ੍ਰਹਮਾ ਕੋ ਕਰਾ ਇਕ ਤ੍ਰਿਏ ਭੇਸ ਰੁਦਰ ਕੋ ਤਾਰਿਓ ਏਕਨ ਧਰਮ ਕੋ ਰੂਪ ਸੁਧਾਰਿਓ ਏਕੈ ਭੇਸ ਇੰਦਰ ਕੋ ਕੀਆ ਏਕਨ ਰੂਪ ਸੂਰਜ ਕੋ ਲਿਆ ਏਕਨ ਭੇਸ ਚੰਦਰ ਕੋ ਤਾਰਿਓ ਮਨੋ ਮਦਨ ਕੋ ਮਾਨੁ ਤਾਰਿਓ ਡਿਲ ਸਾਤ ਕੁਮਾਰੀ ਚਲੀ ਭੇਸੇ ਤਾਰ ਕੈ ਵਾ ਰਾਜਾ ਕਹਿ ਦਰਸ਼ਨ ਦਿਆ ਸੁਧਾਰ ਕੈ ਸਾਤ ਸੁਤਾ ਰਾਜਾ ਹਮਰੀ ਏ ਬਾਰ ਅਬੈ ਹੋ ਰਾਜ ਪਾਠ ਪੁਨ ਕਰੋ ਜੀਤ ਖਰਦਲ ਸਵੈ ਚਉਬਈ ਜਬ ਰਾਜੈ ਉਨ ਰੂਪ ਨਿਹਰਾ ਸਟ ਪਟਾਏ ਪਾਇਨ ਪਰਪਰਾ ਤਖ ਤਕ ਅਧਿ ਹਿਰਦੈ ਤੇ ਪਈ ਚਟਪੜ ਸਕਲ ਬਿਸਰ ਸੁਧ ਗਈ ਜਿ ਧਰਾ ਜਵੈ ਸੁਧ ਆਈ ਪੁਨ ਪਾਇਨ ਲਵਟਾਨਾ ਧਾਈ ਤਨ ਤਨ ਭਾਗ ਹਮਾਰੇ ਪਏ ਸਭ ਦੇਵਨ ਦਰਸ਼ਨ ਹੋਏ ਦੇ ਦੋਹਰਾ ਪਾਪੀ ਤੇ ਧਰਮੀ ਪਇਓ ਚਰਨ ਤਿਹਾਰੇ ਲਾਗ ਰੰਕੁਹ ਤੋ ਰਾਜਾ ਪਇਓ ਤਨ ਹਮਾਰੇ ਭਾਗ ਚਉਪਈ ਮੈਂ ਸੋਈ ਕਰੋ ਜੋ ਤੁਮੇ ਪਾਖੋ ਚਰਨਨ ਧਿਆਨ ਤਿਹਾਰੇ ਰਾਖੋ ਨਾਥ ਸਨਾਥ ਨਾਥੈ ਕੀਆ ਕਿਰਪਾ ਕਰੀ ਦਰਸ਼ਨ ਮੋਹਿ ਦੀਆ ਯੋ ਬਜ ਸੁਨ ਲੋਭ ਤੇ ਪਈ ਹਵੈ ਕਰ ਸਾਤ ਕੁਮਾਰੀ ਗਈ ਚਲ ਕਰ ਤੀਰ ਨਿਰਵਤ ਕੇ ਆਈ ਕਹਿਓ ਆਜ ਮੋਇ ਬਰੋ ਆਈ ਦੋਹਰਾ ਯੋ ਜਬ ਤੈਨ ਉਚਰੇ ਬਚਨ ਕਛ ਨਾ ਲਾ ਗਿਆਨ ਤੇ ਕਹ ਤੁਰਤ ਬਰਤ ਪਇਓ ਬਾਜ ਕਰ ਸੁਰਨ ਪਰਮਾਨ ਚਉਪਈ ਤਬ ਤੇ ਠੌਰ ਵਧਾਈ ਬਾਜੀ ਸੁਰੀ ਆਸਰੀ ਜਹਾਂ ਬਿਰਾਜੀ ਜਛ ਕਿੰਨਰ ਜਾ ਜਹਾਂ ਸੁਹਾਵੈ ਉਰ ਗੰਧਰਬੀ ਗੀਤਨ ਗਾਵੈ ਦੋਹਰਾ ਇਹ ਛਲ ਸੋ ਰਾਜਾ ਛਲਾ ਸਬਦ ਕੁਾਰ ਤੇ ਠੌਰ ਯਾ ਪ੍ਰਸੰਗ ਪੂਰਨ ਪਇਓ ਚਲੀ ਕਥਾ ਤਵ ਔਰ ਪਾਂਤ ਪਾਂਤ ਤੇ ਸੁੰਦਰੀ ਨਿਰਭਕਾ ਭਜੋ ਸੁਧਾਰੇ ਪਾਂਤ ਪਾਂਤ ਕੀੜਤ ਭਈ ਕੋਕ ਵਿਚਾਰ ਵਿਚਾਰਮ ਇਤ ਸ੍ਰੀ ਚਿਤ੍ਰਪਖਿਆਨੇ ਦ੍ਰਿਆ ਤ੍ਰਿਆ ਭੂਪ ਮੰਤਰੀ ਸੰਵਾਦੇ 256 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਨੀਲ ਕੇਤ ਰਾਜਾ ਇਕ ਭਾਰੋ ਭੂਪਤੀ ਜੇ ਨਗਰੂ ਜਿਆਰੋ ਮੰਜਰੇ ਬਚਿੱਤਰ ਤਮਨ ਕੀ ਦਾਰਾ ਰਾਜਪਦ ਕੀ ਕੋ ਅਵਤਾਰਾ ਸ੍ਰੀ ਅਲ ਮਤੀ ਦੋਇਤਾ ਤੇ ਛਬ ਜੀਤੀ ਸਸ ਪੁੰਜਨ ਕੀ ਜਹ ਤੇਜ ਅਪਾਰ ਕਹਾ ਨਹਿ ਜਾਈ ਆਪ ਹਾਸ ਜਗਦੀਸ਼ ਬਨਾਈ ਸ੍ਰੀ ਮਨ ਤਿਲਕ ਕੁਵਾਰੀ ਇਕ ਰਾਜਾ ਰਾਜ ਪਾਟ ਵਾਹੀ ਕਾ ਛਾਜਾ ਅਪਰਮਾਨ ਦੁਤ ਕਹੀ ਨਾ ਜਾਈ ਲਖ ਛਬ ਭਾਨ ਰਹਾ ਤੁਰ ਜਾਈ ਵਿਜੈ ਚੰਦ ਸ੍ਰੀ ਅਰ ਗੁੰਜ ਮਤੀ ਸਕੀ ਪੁੰਜ ਲਿਏ ਇਕ ਪੁੰਜ ਬਿਹਾਰ ਨ ਆਈ ਰੂਪ ਅਲੋਕ ਬਿਲੋਕ ਮਹੀਬ ਕੋ ਸੋਕ ਨਿਵਾਰ ਰਹੀ ਉਰਝਾਈ ਦੇਖ ਪ੍ਰਭਾ ਸੁਖਚੈ ਜੀ ਮੈਂ ਤਉ ਜੋਰ ਰਹੀ ਦ੍ਰਿਗ ਬਾਂਧ ਟਿਠਾਈ ਧਾਮ ਗਈ ਮਨ ਹੁਆ ਹੀ ਰਹਿਓ ਜਨ ਜੂ ਭਰਾਇ ਜੁਆਰੀ ਕੀ ਨਿਆਈ ਤਾਮਨ ਜਾਏ ਸਕੀ ਇਕ ਸੁੰਦਰੀ ਨੈਣ ਕੀ ਸੈਨਨ ਤੀਰ ਬੁਲਾਈ ਕਾੜ ਦਇਓ ਅਤਿ ਹੀ ਧਨਵਾ ਕਹਾ ਭਾਂਤ ਅਨੇਕਨ ਸੋ ਸਮਝਾਈ ਪਾਏ ਪਰੀ ਮਨ ਹਾਰ ਕਰੀ ਪੁਜ ਹਾਥ ਤਰੀ ਬਹੁਤ ਹੈ ਖਿਗਿਆਈ ਮੀਤ ਮਿਲਾਏ ਕੇ ਮੋਹ ਨਾ ਪਾਏ ਹੈ ਜੀ ਜੋਗਤੀ ਕਹਿ ਤੋਹਿ ਸੁਨਾਈ ਜੋਗਨ ਹੈ ਪਸ ਹੋ ਬਨ ਮੈਂ ਸਖੀ ਭੂਖਨ ਛੋਰ ਵਿਭੂ ਚੜਾਇ ਹਾਂ ਅੰਗਨ ਮੈਂ ਸਜ ਹਾਂ ਭਗਵੇ ਪਟ ਹਾਥ ਵਿਖੇ ਗਡੂਆ ਗਹਿ ਲੈ ਹੋ ਨੈਨਨ ਕੀ ਪੁਤਰੀਨ ਕੇ ਪਤਰਨ ਬਾਕੀ ਬਿਲੋਕਨ ਮੰਗਿਆ ਗਹਿ ਹੋ ਦੇਹ ਛਟੋ ਕਿਉ ਨਾ ਆਯੂ ਕਟੈ ਪੀਆ ਐਸੀ ਘਟਾਨ ਮੈਂ ਜਾਨ ਨਾ ਦੈ ਹੋ ਏਕ ਦਵੋਲਤ ਮੋਰ ਕਰੋਰਨ ਦੂਸਰੇ ਕੋ ਕਿਲਕਾ ਕੋ ਕਾਰੈ ਦਾਦਰ ਦਾਹਤ ਹੈ ਹੀ ਕੋ ਵਰ ਪਾਣੀ ਪਰੈ ਛਿਤ ਮੇਗ ਫੁਹਾਰੈ ਚਿੰਗਰ ਕਰੈ ਚਰਨਾ ਉਰ ਮਾਜ ਕਿਰਪਾਨ ਕੇ ਬਿਦਲ ਤਾ ਚਮਕਾਰੈ ਪ੍ਰਾਨ ਬਚੇ ਇਹ ਕਾਰਨ ਤੇ ਵੀ ਆਸ ਲਗੈ ਨਹਿ ਆਜ ਪਧਾਰੈ ਅੜਿਲ ਅਤ ਵਿਆਕਲ ਜਬ ਕੁਾਰ ਸੁਗਰ ਚਰੀ ਲਈ ਕਾਨ ਲਾ ਕੇ ਬਾਤ ਬਿਹਾਸ ਐਸੇ ਕਹੀ ਚਤਰ ਦੂਤ ਕਾ ਤਾ ਇਕ ਅਵੈ ਪਠਾਈਐ ਹੋ ਸ੍ਰੀ ਮਨ ਤਿਲਕ ਕੁਾਰ ਕੋ ਭੇਦ ਮੰਗਾਈਐ ਸੁਨਤ ਮਨੋਹਰ ਬਾਤ ਅਦਕ ਮੀਠੀ ਲਗੀ ਬ੍ਰਹ ਅਗਨ ਕੀ ਜਵਾਲ ਕੁਾਰ ਕੇ ਜੀਏ ਜਗੀ ਚਤੁਰ ਸਖੀ ਇਕ ਬੋਲ ਪਠਾਈ ਮੀਤ ਤਨ ਹੋ ਜੇ ਜਾਣੀ ਮੋਇ ਰਾਖ ਜਾਨ ਪਿਆ ਪ੍ਰਾਨ ਧਨ ਦੋਹਰਾ ਸੁਨਤ ਬਚਨ ਸਾਚਰੇ ਚਤੁਰ ਤਹਾ ਪਹੁਚੀ ਜਾਏ ਜਹਾ ਮਨ ਤਿਲਕ ਨਿਰਪਤ ਚੜਾ ਆਖੇਟ ਕਹਿ ਬਨਾਏ ਚਉਪਈ ਸਾਚਰ ਤਹਾ ਪਹੁਚਿਤ ਪਈ ਇੰਦ ਪਿਆਗ ਮਨ ਜਹਾਂ ਸੁਨ ਲਈ ਅੰਗ ਅੰਗ ਸੁਭ ਸਜੇ ਸਿੰਗਾਰਾ ਜਨ ਨਿਸਪਾਤੀ ਸੋਭਤ ਜੁਤ ਤਾਰਾ ਸੀਸ ਫੂਲ ਸਿਰ ਪਰ ਤ੍ਰਿਏ ਝਾਰਾ ਕਰਨ ਫੂਲ ਦੂ ਕਰਨ ਸੋ ਧਾਰਾ ਮੋਤਨ ਕੀ ਮਾਲਾ ਕੇ ਤਰਾ ਮੋਤਨ ਹੀ ਸੋ ਮਾਗਹਿ ਪਰਾ ਸਭ ਪੂਖਨ ਮੋਤਨ ਕੇ ਤਾਰੇ ਜਿਨ ਵਹਿ ਬਜਰ ਲਾਲ ਕੋਹ ਡਾਰੇ ਨੀਰ ਹਰਤ ਮਨ ਪ੍ਰੋਈ ਭਲੀ ਜਨ ਤੇ ਹਾਸੀ ਉਡਗਨ ਕਾ ਚਲੀ ਜਬ ਰਾਜੈ ਬਾਤਰੀ ਕੋ ਲਾਹਾ ਮਨ ਮੈਂ ਅਦਕ ਚੱਕਰ ਤੁਹੈ ਰਹਾ ਦੇਵ ਅਦੇਵ ਜਛ ਗੰਧਰਾ ਬਜਾ ਨਰੀ ਨਾਗਨੀ ਸੁਰੀ ਪਰਿਜਾ ਦੋਹਰਾ ਨਿਪ ਚਿਤਿਓ ਇਹ ਪੁੱਛਿਐ ਕਿਉ ਆਈ ਇਹ ਦੇਸ ਸੂਰ ਸੁਤਾ ਕੈ ਚੰਦਰ ਜਾ ਕੈ ਦੁਹਿਤਾ ਅਲਕੇਸ ਚਉਪਈ ਚਲਿਓ ਚਲਿਓ ਤਾਕੇ ਟਟ ਗਇਓ ਲਖ ਦੁਤ ਤਿਹ ਰੀਜਤ ਭਇਓ ਰੂਪ ਨਿਰਖ ਰਹਿਓ ਮੁਰਝਾਈ ਕਮਨ ਦੇਵਤਾਨੋ ਇਹ ਜਾਈ ਮੋਤਿਨ ਮਾਲ ਬਾਲ ਤਿਨ ਲਈ ਜੇ ਭੀਤਰ ਪਤਿਆ ਗੋਹ ਗਈ ਕਹਿਓ ਕਿ ਜੈਸੀ ਮੁਝੈ ਨਿਹਾਰਹੁ ਤੈਸੀਐ ਤੇ ਨਿਰਪ ਸਾਹਸ ਵਿਚਾਰਹੁ ਦੋਰਾ ਨਿਰਪ ਵਰ ਬਾਲ ਬਿਲੋਗ ਛਬ ਮੋਹਿ ਰਹਾ ਸਰਵੰਗ ਸੁਧ ਗ੍ਰਹਿ ਕੀ ਬਿਸਰੀ ਸਵੈ ਚਲਤ ਭਇਓ ਤੇ ਸੰਗ ਚਉਪਈ ਲਾਲ ਮਾਲ ਕੋ ਬੋਰ ਨਿਕਾਰਾ ਪਤਿਆ ਛੋਰ ਬਾਂਝ ਸਿਰ ਝਾਰਾ ਜੋ ਸਰੂਪ ਦੀਓ ਵਿਦਿਆ ਕੇ ਤੈਸੀ ਸੁਨੀ ਸਾਥ ਸਤਵਾਂ ਕੇ ਕਿਹ ਵਿਦਵਾ ਕੋ ਰੂਪ ਨਿਹਾਰੋ ਸਫਲ ਜਨਮ ਕਰ ਤਦਨ ਵਿਚਾਰੋ ਜੋ ਐਸੀ ਭੇਟਣ ਕਹ ਪਾਉ ਇਹ ਇਨ ਫਿਰ ਮੁਖ ਨਾ ਦਿਖਾਉ ਵਹੀ ਬਾਟ ਤੇ ਉਹੀ ਸਿਧਾਇਓ ਤਵਨ ਤਰਨ ਕਹ ਰਥੈ ਚੜਾਇਓ ਚਲਤ ਚਲਤ ਆਵਤ ਪਇਓ ਤਹਾਂ ਅਵਲਾ ਮਗਹ ਨਿਹਾਰਤ ਜਹਾਨ ਦੋਰਾ ਰਾਜ ਸਾਜ ਸਭ ਤਿਆਗ ਕਰ ਭੇਖ ਅਤਿਥ ਬਨਾਏ ਤਵਨ ਚਰੋਖਾ ਕੇ ਤਰੇ ਬੈਠੋ ਧੂਆਂ ਲਗਾਏ ਬਈ ਰਾਜ ਸੁਤਾ ਪਿੱਛਾ ਲੈ ਆਵੈ ਤਾ ਕਾ ਆਪਣੇ ਹਾਥ ਜਿਵਾਵੈ ਨਿਸਕਾ ਲੋਕ ਜਬੈ ਸਵੈ ਜਾਹੀ ਲਪਟ ਲਪਟ ਦੋ ਭੋਗ ਕਮਾਹੀ ਇਹ ਵਿਦ ਕੁਾਰੇ ਅਦਕ ਸੁਖ ਦੀਏ ਸਭ ਹੀ ਲੋਕ ਵਿਸਵਾਸਿਤ ਕੀਏ ਅਤਿਥ ਲੋਕ ਕਹਤਾ ਹੈ ਬਖਾਨੈ ਰਾਜਾ ਕਰ ਕੋ ਨਾ ਪਛਾਨੈ ਇਕ ਦਿਨ ਕੁਾਰ ਪਿਤਾ ਪਹਿ ਗਈ ਬਚਨ ਕਠੋਰ ਬਖਾਨਤ ਭਈ ਕੋ ਬਹੁਤ ਰਾਜਾ ਤਪਿਓ ਬਨਵਾਸਾ ਦੁਇਤਾ ਕਹ ਦਇਓ ਸੂਨ ਬਨਵਾਸ ਪ੍ਰਗਟ ਆਤਿ ਰੋਵੈ ਚਿਤ ਕੇ ਵਿਖੈ ਸਕਲ ਦੁਖ ਖੋਵੈ ਸਿੱਧ ਕਾਜ ਮੋਰਾ ਪ੍ਰਭ ਕੀ ਕੀਨਾ ਤਾਤ ਮੈਂ ਬਨਵਾਸਾ ਦੀਨਾ ਸੇਵਕਨ ਸੰਗ ਹਿਮਰਾਜ ਉਚਾਰੋ ਇਹ ਕੰਨਿਆ ਕਹਾ ਬੇਗ ਨਿਕਾਰੋ ਜਹ ਬਨ ਹੋਏ ਘੋਰ ਬਿਕਰਾਲਾ ਤੇ ਇਹ ਛੱਡ ਤਤ ਕਾਲਾ ਲੈ ਸੇਵਕ ਤਿਤ ਸੰਗ ਸਿਧਾਏ ਤਾਕੋ ਬਨ ਭੀਤਰ ਤਜ ਆਏ ਵਹ ਰਾਜਾ ਆਵਤ ਤਹ ਪਇਓ ਤਹੀ ਤਮਨ ਤੇ ਆਸਨ ਲਇਓ ਦ੍ਰਿੜ ਰਾਤੀ ਪ੍ਰਥਮ ਤਵਨ ਸੋ ਕਰੀ ਭਾਂਤ ਭਾਂਤ ਕੈ ਭੋਗਨ ਭਰੀ ਹੈ ਆਰੂੜਤ ਆਰੂਰਤ ਪੁੰਤਿਹ ਕੀਨਾ ਨਗਰ ਆਪਨ ਕੋ ਮਾਰਗ ਲੀਨਾ ਇਸ ਸ੍ਰੀ ਚਿਤ੍ਰਪ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 257 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ